ਚੌਪਈ ਸ਼ਹਿਰ ਭਲਾਉ ਏਕ ਨਿਰਪਾਰਾ ਜੇ ਤਨ ਪਰੇ ਸਕਲ ਭੰਡਾਰਾ ਕਿਨਰਮਤੀ ਤੇ ਹਰਾਜ ਦੁਲਾਰੀ ਜਾਨਕ ਚੰਦਰ ਲਈ ਉਜਿਆਰੀ ਬਿਕਰਮ ਸਿੰਘ ਸ਼ਾਉ ਸੁਤ ਇਕ ਤਹਾ ਜਾ ਸਭ ਸੁੰਦਰ ਦੁਤੀਏ ਨਮਹਿ ਮਹ ਅਪਰਮਾਨ ਤੇ ਪ੍ਰਵਾ ਬਿਰਾਜੈ ਸੁਰ ਨਰ ਅਸੁਰ ਨਿਰਖ ਮਨ ਲਾਜੈ ਕਿਨਰਮਤੀ ਵਾਸੋ ਹਿਤ ਕੀਓ ਤਾਹੇ ਬੋਲ ਗ੍ਰਹਿ ਆਪਣੇ ਲਿਓ ਕਾਮ ਭੋਗ ਤਾਸੋ ਦ੍ਰਿੜ ਕੀਆ ਜਿਤ ਕੋ ਸੋਗ ਦੂਰ ਕਰ ਦੀਆ ਰਾਣੀ ਭੋਗ ਮਿੱਤਰ ਕੋ ਰਸ ਕੈ ਇਹ ਵਿਦ ਬਚਨ ਬਖਾਨਿਓ ਹਸ ਕੈ ਤੁਮ ਹਮ ਕਾਹ ਲੈ ਸੰਗ ਸਿਧਾਵੋ ਪਿਆ ਚਰਿਤਰ ਕਛ ਐਸ ਬਨਾਵੋ ਮਿੱਤਰਾ ਕਹੋ ਮੈਂ ਕਹੋ ਸੋ ਕਰਿਓ ਭੇਦ ਪੁਰਖ ਦੂਸਰ ਨਾ ਉਚਰਿਓ ਰੁਦਰ ਭਵਨ ਪੂਜਨ ਤੁਮ ਜੈ ਹੋ ਤਬੀ ਤੂ ਹੀ ਤੂ ਕਹ ਪੈ ਹੋ ਪਤ ਤਨ ਭਾਗ ਦੇਹ ਰੇ ਗਈ ਕਹਾ ਤੇ ਜਾਤ ਮਿੱਤਰ ਸੰਗ ਭਈ ਕਿਨਹੂ ਪੁਰਖ ਭੇਦ ਨਹਿ ਜਾਣਾ ਆਸ ਰਾਜਾ ਤਨ ਬਚਨ ਬਖਾਨਾ ਰਾਣੀ ਰੁਦਰ ਭਵਨ ਜਬ ਗਈ ਸਿਵ ਜੂ ਬਿਖੈ ਲੀਨ ਸੋ ਪਈ ਤਿਨ ਸਾਜੁਜ ਮੁਕਤ ਕਹਾ ਪਾਇਓ ਜਨਮ ਮਰਨ ਕੋ ਤਾਪ ਮਿਟਾਇਓ ਨਿਰਪ ਸੁਣ ਰੁਦਰ ਭਗਤ ਅਨੁਰਾਗਾ ਤਨ ਤਨ ਤ੍ਰਿਆ ਬਖਾਨਨ ਲਾਗਾ ਦੋ ਕਰ ਕਰਮ ਕੀਆ ਜਿਨ ਦਾਰਾ ਪਲ ਪਾਲ ਪ੍ਰਤ ਤਾਕੇ ਬਲਹਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 283 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਦਖਣ ਸੈਨ ਦਖਣੀ ਰਾਜਾ ਦਖਣ ਦੇ ਰਾਣੀ ਸਿਰ ਤਾਜਾ ਜਾ ਸਮਝੋ ਨ ਦੂਜੀ ਰਾਣੀ ਵਤੀ ਬਸਤ ਰਾਜਧਾਨੀ ਦਖਣੀ ਰਾਏ ਏਕ ਤਹ ਚਾਕਰ ਮਾਨ ਜਨ ਦੁਤੀਏ ਦਿਵਾਕਰ ਤਾਕੀ ਜਾਤ ਪ੍ਰਵਾਹ ਨਹਿ ਕਹੀ ਜਾਨ ਫੂਲ ਚੰਬੇਲੀ ਰਹੀ ਰੂਪ ਤਮਨ ਕੋ ਦਿਵਤ ਅਪਾਰਾ ਤਿਹ ਆਗੇ ਕਿਆ ਸੂਰ ਵਿਚਾਰਾ ਸੋਭਾ ਕਹੀ ਨਾ ਹਮਤੇ ਜਾਈ ਸਗਲ ਤ੍ਰਿਆ ਲਖ ਰਾਤ ਬਿਕਾਈ ਰਾਣੀ ਦਰਸ ਤਮਨ ਕੋ ਪਾਇਓ ਪਠੈ ਸਾਜਰੀ ਤਾਮ ਬੁਲਾਇਓ ਕਾਮ ਕੇਲ ਤਾਸੋ ਹਸ ਮਾਨੀ ਰਮਤ ਰਮਤ ਸਭ ਨਿਸਾ ਬਿਹਾਨੀ ਜੈਸੋ ਹਤੋ ਨਿਰਪਤ ਕੋ ਰੂਪਾ ਤੈਸੋ ਤਾ ਕੋ ਹਤੋ ਸਰੂਪਾ ਜਾਸੋ ਅਟਕ ਪੁਆਰ ਕੀ ਭਈ ਨਿਰਭ ਕੀ ਬਾਤ ਬਿਸਰ ਕਰ ਗਏ ਤਾਸੋ ਹਿਤ ਰਾਣੀ ਕੋ ਭਇਓ ਰਾਜਾ ਸਾਥ ਹੇਤ ਤਜ ਦਇਓ ਮਦਰਾ ਅਧਿਕ ਨਿਰਭਤ ਕਹ ਪਿਆਇਓ ਰਾਜ ਸਿੰਘਾਸਨ ਜਾਰ ਬੈਠਾਇਓ ਮਤ ਭਏ ਨਿਰਭ ਸੋ ਧਨ ਪਾਇਓ ਬਾਦ ਮਿੱਤਰ ਕੇ ਤਾਮ ਪਠਾਇਓ ਤਾਕੋ ਪ੍ਰਜਾ ਨਿਰਭਤ ਕਰਿ ਮਾਨਾ ਰਾਜਾ ਕਹ ਚਾਕਰ ਪਹਿਚਾਨਾ ਦੂਹਨ ਕੀ ਏਕੈ ਅਨੁਹਾਰਾ ਰਾਵ ਰੰਕ ਨਹਿ ਜਾਤ ਵਿਚਾਰਾ ਤਾਕੋ ਲੋਗ ਨਿਰਪਤ ਕਰ ਮਾਨੈ ਲੱਜਤ ਬਚਨ ਨਾ ਨਿਰਪਤ ਬਖਾਨੈ ਦੋਹਰਾ ਰੰਕ ਰਾਜ ਐਸੇ ਕਰਾ ਦਿਆ ਰੰਕ ਕੋ ਰਾਜ ਹਵੈ ਅਤੀਤ ਪਤ ਬਨ ਗਇਓ ਤਜ ਗਇਓ ਸਕਲ ਸਮਾਜ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 284 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਪੁਜੰਗ ਪ੍ਰਿਆ ਛੰਦ ਹੁਤੋ ਏਕ ਰਾਜਾ ਪ੍ਰਜਾ ਸੈਨ ਨਾਮਾ ਪ੍ਰਜਾ ਪਾਲਣੀ ਧਾਮ ਤਾਕੇ ਸੁਬਾਮਾ ਪ੍ਰਜਾ ਲੋਗ ਜਾ ਕੀ ਸਵੈ ਆਨ ਮਾਨੈ ਤਿਸੈ ਦੂਸਰੋ ਜਾਨ ਰਾਜਾ ਪ੍ਰਮਾਨੈ ਸੁਦਾ ਸੈਨ ਨਾਮਾ ਰਹੈ ਭ੍ਰਿਤ ਤਾਕੇ ਰਹੈ ਰੀਜ ਵਾਲਾ ਲਖੈ ਨੈਨ ਵਾਕੇ ਨਾ ਹਵੈ ਹੈ ਨਾ ਹੈ ਨਾ ਵਿਧਾਤਾ ਬਨਾਇਓ ਨਰੀ ਨਾਗਨੀ ਗੰਦਰਵੀ ਕੋ ਨਾ ਜਾਇਓ ਚੌਪੀ ਬਨਕ ਏਕ ਧਨਵਾਨ ਰਹਾਤਾ ਹੈ ਪ੍ਰਜਾ ਸੈਨ ਨਿਰਪਰਾਜ ਕਰਤ ਜਹਾ ਤਾ ਤਾਕੀ ਇਕ ਕੰਨਿਆ ਧਰਨੀ ਤਲ ਕੇ ਪੀਤਰ ਤੰਨਿਆ ਸੁਦਾ ਸੈਨ ਤਿਨ ਜਵੈ ਨਿਹਾਰਾ ਹਾਰੇ ਆਰੇ ਸਰ ਤਾਕੇ ਤਨ ਮਾਰਾ ਪਠਾਓ ਸਾਧਰੀ ਤਾਹੇ ਬੁਲਾਇਓ ਸੋ ਨਰ ਧਾਮ ਨਾ ਵਾਕੇ ਆਇਓ ਨਾਹੇ ਜਿਵ ਜਿਵ ਵਾਕ ਹੈ ਤਿਮ ਤਿਉ ਹਾਠੀ ਇਸਤਰੀ ਕਰ ਗਹਿ ਅਦਿਕ ਦੂਤ ਕਾ ਤਹਾਂ ਪਠਾਵੈ ਕਿਉ ਧਾਮ ਮਿੱਤਰ ਨਹਿ ਆਵੈ ਜਿਉ ਜਿਉ ਮਿੱਤਰ ਨ ਆਵੈ ਧਾਮਾ ਤਿਉ ਤਿਉ ਅਤ ਕੁਲ ਹੋਐ ਬਾਮਾ ਬਹੁ ਦੂਤਨ ਤੇ ਧਾਮ ਲੁਟਾਵੈ ਪਾਲ ਪਾਲ ਪ੍ਰਤ ਤੇਹ ਧਾਮ ਪਠਾਵੈ ਸ਼ਾਹ ਸੁਤਾ ਬਹੁ ਵਿਦ ਕਰ ਹਾਰੀ ਸੁਧਾ ਸੈਨ ਸੋ ਭਈ ਨ ਯਾਰੀ ਕਬ ਅਬਲਾ ਇਹ ਮੰਤਰ ਪਕਾਇਓ ਇਕ ਦੂਤੀ ਕਹ ਤਾਂ ਪਠਾਇਓ ਚਲੀ ਚਲੀ ਸਾਚਰ ਤਹ ਗਈ ਜੇ ਗ੍ਰਹਿ ਸੁਧ ਮਿਤਵਾ ਕੀ ਭਈ ਪਕਰ ਪੁਜਾ ਤੇ ਸੋਤ ਜਗਾਇਓ ਚਲੋ ਅਭੈ ਨਿਰਪਤਰੀ ਹੈ ਬੁਲਾਇਓ ਮੂਰਖ ਕਛੂ ਬਾਤ ਨਹਿ ਪਾਈ ਸਾਚਰ ਤਾਂ ਸੰਗ ਕਰ ਲਿਆਈ ਬੈਠੀ ਸੁਤਾ ਸ਼ਾਹੋ ਕੀ ਜਹਾਂ ਲੈ ਆਈ ਮਿਤਵਾ ਕਹ ਤਹਾਂ ਵਹਿ ਮੂਰਖ ਐਸੇ ਜੀ ਜਾਨਾ ਸ਼ਾਹੋ ਸੁਤਾ ਕੋ ਛਲ ਨਾ ਪਛਾਨਾ ਰਾਣੀ ਅਟਕ ਸੋ ਮੋਹਿ ਪਰ ਗਈ ਤਾਂ ਤੇ ਹਮੈ ਬੁਲਾਵਤ ਭਈ ਤਾਕੇ ਸਾਧ ਭੋਗ ਮੈਂ ਹਉ ਪਹੁੰਚ ਪਹੁੰਚ ਕੇ ਆਸਨ ਧਰ ਹਉ ਨਿਰਪਨਾਰੀ ਕਾ ਅਦਕ ਰਜੈ ਹਉ ਜੋ ਮੁਖ ਹਉ ਸੋਈ ਪੈ ਹਉ ਛਾਉ ਸੁਤਾ ਸੋ ਕੀਨਾ ਸੰਗਾਹ ਲਖਤ ਭਇਓ ਨਿਰਪ ਕੀ ਅਰਧੰਗਾ ਮੂਰਖ ਭੇਦ ਭੇਦ ਨਾ ਪਾਇਓ ਏ ਛਰ ਆਪਣੋ ਮੂਡ ਮੁੰਡਾਇਓ ਦੋਹਰਾ ਛਾਉ ਸੁਤਾ ਕੋ ਨਿਰਪਤਰੀਆ ਜਾਣਤ ਭਇਓ ਮਨ ਮਾਹੇ ਹਰਖ ਮਾਨਤਾ ਕੋ ਭਜਾ ਭੇ ਬਛਾਨਾ ਨਾਹੇ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 285 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਭੁਜੰਗ ਪ੍ਰਿਆ ਛੰਦ ਦਿਸ਼ਾ ਬਾਰੁਣੀ ਮੈਂ ਰਹੇ ਏਕ ਰਾਜਾ ਸੁਭਾ ਤੁਲ ਦੂਜੋ ਵਿਧਾਤੈ ਨ ਸਾਜਾ ਵਿਖਿਆ ਨਾਮ ਤਾ ਕੀ ਸੁਤਾ ਏਕ ਸੋ ਹੈ ਸੁਰੀ ਆ ਸੁਰੀ ਨਾਗਨੀ ਤੁਲ ਕੋ ਹੈ ਪ੍ਰਵਾਸੈਨ ਨਾਮਾ ਰਹੈ ਤਾਹੇ ਤਾਤਾ ਤਿਹੂ ਲੋਕ ਮੈਂ ਵੀਰਬਾਂ ਕੋ ਵਿਖਿਆਤਾ ਤਹਾਂ ਏਕ ਆਇਓ ਵਡੋ ਛਤਰ ਧਾਰੀ ਸਵੈ ਸ਼ਸਤਰ ਵੇਤਾ ਸੋ ਵਿਦਿਆ ਅਧਿਕਾਰੀ ਪ੍ਰਵਾਸੈਨ ਆਇਓ ਜਹਾਂ ਬਾਗਨੀ ਕੋ ਪ੍ਰਵਾਹੇ ਰਜਾ ਕੀ ਬਢਿਓ ਨੰਦ ਜੀ ਕੋ ਤਹਾਂ ਬੋਲ ਸੂਰਹਿ ਰਥੈ ਠਾੜ ਕੀਨੋ ਪਿਆਦੇ ਪੈ ਪੈਂਡਤਾ ਕੋ ਸੋ ਲੀਨੋ ਜਵੈ ਭਾਗ ਨੀਕੋ ਸੁਤਉ ਨਹਿ ਨਿਹਾਰਿਓ ਇਹ ਆਪਨੇ ਚਿਤ ਮਾਹੇ ਵਿਚਾਰਿਓ ਕਛੂ ਕਾਲੀ ਹਾਂ ਬੈ ਸੈਨ ਕੀਜੈ ਘਰੀ ਦਵੈਕ ਕੋ ਗ੍ਰਾਮ ਕੋ ਪੰਥ ਲੀਜੈ ਖਰੇ ਬਾਜ ਕੀਨੇ ਘਰੀ ਦਵੈਕ ਸੋਇਓ ਸਵੈ ਆਪਨੇ ਚਿਤ ਕੋ ਸੋਗ ਹੋਇਓ ਤਹਾਂ ਰਾਜ ਕੰਨਿਆ ਵਿਖਿਆ ਨਾਮ ਆਈ ਮਿਲੋ ਕਿਉ ਤਿਸੈ ਸੁਧ ਤਉ ਨ ਪਾਈ ਤਬੈ ਰਾਜ ਕੰਨਿਆ ਹਿਰਦੈ ਜੋ ਵਿਚਾਰਿਓ ਪ੍ਰਭਾ ਸਹਿਨ ਕਉ ਸੋਭਤੇ ਜੋ ਨਿਹਾਰਿਓ ਤ੍ਰਿਆ ਮੈਂ ਇਸੀ ਕੀ ਇਹ ਨਾਥ ਮੇਰੋ ਭਰੋਂਗੀ ਸੈ ਮੈਂ ਭਈ ਆਜ ਤੇਰੋ ਨਿਰਸੰਸੈ ਹੈ ਚਿਤ ਮੈਂ ਬਾਲਿਆਨੀ ਇਸੀ ਕੋ ਬਰੋ ਕਹਿ ਤਜੋ ਰਾਜ ਤਾਨੀ ਤਹਾਂ ਜੇਕ ਪਤਰੀ ਡਾਰੀ ਨਿਹਾਰੀ ਹੈ ਚੰਚਲਾ ਚਿਤ ਮਾਹੀ ਵਿਚਾਰੀ ਪੱਤਰ ਕਾ ਕੋ ਬਾਚੋ ਘਾਰੋ ਡਰੋ ਬੇਦ ਕੀ ਸਾਸਨਾ ਕੋ ਵਿਚਾਰੋ ਪਰੀ ਕਾ ਕੋ ਜੋ ਕੋ ਘਾਰੈ ਵਿਧਾਤਾ ਉਸੈ ਨਰਕ ਕੈ ਮਾਜ ਡਾਰੈ ਰਹੀ ਸੰਕਲੀਨੀ ਤਉ ਹਾਥ ਪਾਤੀ ਲਈ ਲਾਇ ਕੇ ਮਿੱਤਰ ਕੀ ਜਾਨ ਛਾਤੀ ਕਵੈ ਹਾਥ ਮਾਹੀ ਛਿਪਾਵੈ ਉਘਾਰੈ ਮਨੋ ਨਿਰਤਨੀ ਦਰਬ ਪਾਇਓ ਨਿਹਾਰੈ ਤਵੈ ਚੰਚਲਾ ਚਿਤ ਮੈਂ ਯੋ ਵਿਚਾਰੀ ਤਿਸੈ ਜਾਣ ਕੈ ਨਾਥ ਪਾਤੀ ਉਘਾਰੀ ਜੋ ਨਾਥ ਕੀ ਜਾਨ ਪਾਤੀ ਉਘਾਰੈ ਨ ਤਾਕੋ ਵਿਧਾਤਾ ਮਹਾ ਨਰਕ ਡਾਰੈ ਤੋ ਏਕ ਰਾਜਾ ਤਹਾਂ ਛਤਰ ਧਾਰੀ ਪ੍ਰਵਾਸੈਨ ਕੇ ਪ੍ਰਾਨ ਕੋ ਹੰਤਕਾਰੀ ਤਿਨਿਛਾਇ ਹੈ ਚਿਤ ਕੇ ਮਾਜ ਕੀਨੀ ਸੋਈ ਲਿਖ ਕੈ ਪੱਤਰ ਕੇ ਮਧ ਦੀਨੀ ਵਿਖਿਆ ਨਾਮ ਜਾਗੀ ਸਪੁੱਤਰੀ ਅਪਾਰਾ ਤਿਸੀ ਔਰ ਲਿਖ ਪਤ੍ਰਿਕਾ ਮਾਜ ਡਾਰਾ ਪ੍ਰਵਾਸੈਨ ਆਇਓ ਜਵੈ ਜਾਨ ਲੀਜੋ ਵਿਖੈ ਲੈ ਤਿਸੀ ਕਾਲ ਮੈਂ ਤਾਸ ਦੀਜੋ ਰਹੀ ਪਤਰਿਕੋ ਬਾਜ ਕਹਿ ਚੌਕ ਚਿੱਤੈ ਕਿਓ ਮੰਤਰ ਇੱਕ ਮਿੱਤਰ ਕੀ ਰਾਛ ਹਿਤੈ ਲਿਓ ਆਂਜ ਕੈ ਅੰਜਨ ਹਾਥ ਪਿਆਰੀ ਵਿਖਿਆ ਬੇਖ ਕੈ ਧੈਨ ਤਾਕੋ ਸੋਡਾਰੀ ਰਹੀ ਜਾਤ ਬਾਲਾ ਤਵੈ ਰਾਜ ਜਾਗੇ ਵਹਿ ਪਤਰਿਕਾ ਹਾਥ ਲੈ ਕੈ ਨੁਰਾਗੇ ਪਿਤਾ ਤੌਨ ਕੇ ਹਾਥ ਲੈ ਕੈ ਸੋਦੀਨੀ ਸੁਨਿਓ ਮਿੱਤਰ ਕੋ ਨਾਮ ਲੈ ਭੂਪ ਜੀਨੀ ਜਬੈ ਪਤ੍ਰਿਕਾ ਛੋਰ ਕੈ ਭੂਪ ਬਾਚੀ ਇਹ ਬਾਤ ਰਾਜ ਹੈ ਲਿਖੀ ਮਿੱਤਰ ਸਾਚੀ ਵਿਖਿਆ ਬਾਜ ਪਤਰੀ ਉਸੀ ਕਾਲ ਦੀ ਜੋ ਘਰੀ ਏਕ ਬੇਲੰਬ ਰਾਜਾ ਨ ਜੋ ਵਿਖਿਆ ਰਾਜ ਕੰਨਿਆ ਮਹਾਰਾਜ ਦੀਨੀ ਕਹਾ ਚੰਚਲਾ ਚੇਸ਼ਟਾਚਾਰ ਕੀਨੀ ਕਛੂ ਭੇਦ ਤਾ ਕੋ ਸੁਰਾਜੈ ਨ ਪਾਇਓ ਪ੍ਰਵਾਸੈਣ ਰਾਜਾ ਤਿਸੈ ਵਿਆਹੇ ਲਿਆਇਓ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 286 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ